ਅੱਗ ਵਿੱਚ ਛਾਲ ਮਾਰ ਦਿੱਤੀ ਤੇ ਸੜਿਆ ਨਹੀਂ ਦਖਤ ਤੋਂ ਡਿੱਗਾ ਸੱਟ ਨਹੀਂ ਲੱਗੀ ਗੁਰੂ ਤੋਂ ਲਹਿਦਾ ਹੋ ਗਿਆ ਅੱਖਾਂ ਤੋਂ ਹੋਲਾ ਹੋ ਗਿਆ ਗੰਗਾ ਨਗਰ ਦੇ ਇਲਾਕੇ ਵਿੱਚ 58 ਆਦਮੀ ਜਸਵੰਤ ਸਿੰਘ ਟੋਡੀਆਂ ਦਾ ਉਹਦੇ ਨਗਰ ਹੋਲਾ ਹੋਲੇ ਬਾਅਦ ਮੀਟਿੰਗ ਹੋਈ ਤੇ ਇੰਦਰ ਸਿੰਘ ਮਦੋਏ ਰਹਿੰਦਾ ਉਹ ਵੀ ਵਿੱਚ ਬੈਠਾ ਸੀਗਾ ਤੇ ਸਾਧੂ ਸੱਚੇ ਪਾਤਸ਼ਾਹ ਕਹਿਣ ਲੱਗੇ ਮੋਹਨ ਸਿੰਘ ਨੂੰ ਘਰ ਨਾ ਵੜਨ ਦਿਓ ਉਹਨੂੰ ਜਲ ਪਾਣੀ ਕੋਈ ਨਾ ਪੁੱਛੇ ਉਹਦੀ ਸੇਵਾ ਕੋਈ ਨਾ ਕਰੇ ਤੇ ਇੰਦਰ ਸਿੰਘ ਖਲੋ ਗਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਅਸੀਂ ਗ੍ਰਸਤੀ ਸਭਨੀ ਥਾਈ ਮਰਨੇ ਆ ਅਸੀਂ ਮੋਹਨ ਸਿੰਘ ਨੂੰ ਜਲ ਪਾਣੀ ਨਾ ਪੁੱਛਿਆ ਉਹ ਸਾਨੂੰ ਸਲਾਫ ਦੇ ਦੂ ਸਾਧਗੂ ਕਹਿੰਦੇ ਆ ਮੈਂ ਉਹਦੇ ਵਿੱਚ ਰਹਿਣ ਕੱਖ ਨਹੀਂ ਦਿੱਤਾ ਉਹ ਜਿਹਦਾ ਮੋਹਨ ਸਿੰਘ ਨੂੰ ਸਲਾਫ ਲਗੇ ਉਹਦਾ ਭਲਾ ਮੈਂ ਕਰਾਂਗਾ ਸੋ ਮੇਰੇ ਕਹਿਣ ਦਾ ਪਾਪ ਸੱਜਣੋ ਸਾਹਿਬ ਕਹਿੰਦੇ ਆ ਸੱਜਣਾ ਤੈਨੂੰ ਕਮਾ ਤੋਂ ਹਟਾ ਕੇ ਇਹਨਾਂ ਖਰਚ ਕਰਕੇ ਜੇ ਕਲਾਵੇ ਕਰਾਉਂਦਾ ਫਾਇਦਾ ਕੀ ਆ ਤੇਰੀ ਸਹਾਇਤਾ ਜਿਹੜੀ ਆ ਗੁਰੂ ਨੇ ਕਰਨੀ ਆ ਨਾਮ ਤੋਂ ਬਗੈਰ ਬਾਣੀ ਤੋਂ ਬਗੈਰ ਬਾਣੀ ਜਿਹੜੀ ਇਹ ਨਾਮ ਦੀ ਦੱਸ ਪਾਉਂਦੀ ਆ ਭੋਗ ਪੈਣ ਲੱਗਦਾ ਭੋਗ ਵਿੱਚ ਆਉਂਦਾ ਆ ਇੱਕ ਭਗਤ ਭਗਵਾਨ ਜੈ ਪ੍ਰਾਨੀ ਕੇ ਨਾਇ ਮਨ ਜੈਸੇ ਸੂਕਤ ਸਵਾਨ ਸੂਕਤ ਮਹਿਣਾ ਸੂਰ ਦਾ ਸਵਾਨ ਮਹਿਣਾ ਕੁੱਤੇ ਦਾ ਕਈ ਇਹੋ ਜੇ ਬੰਦੇ ਨੇ ਹੰਕਾਰ ਦੇ ਫੁੱਲੇ ਫਿਰਦੇ ਆ ਪਕਾਨੇ ਵਾਂਗੂ ਚੰਗਾ ਕੰਮ ਕੋਈ ਨਹੀਂ ਗਾ ਹੈਣ ਬੰਦੇ ਸਾਹਿਬ ਕਹਿੰਦੇ ਇੱਕ ਬੰਦਾ ਗੁਰੂ ਘਰ ਵਿੱਚ ਖੋਤਾ ਇਹ ਸਾਰੀਆਂ ਛਿੜਕਾਂ ਤੇ ਵਕਾਲਾਂ ਇਹ ਪਰਮੇਸ਼ਰ ਤੋਂ ਭੁੱਲਿਆ ਇਨਸਾਨਾਂ ਨੂੰ ਮਿਲੀਆਂ ਤੇ ਐਉਂ ਕਰਕੇ ਸਾਹਿਬ ਕਹਿੰਦੇ ਆ ਕਿ ਸਿੱਖੋ ਅਮਰਤ ਵੇਲੇ ਉਠਿਆ ਕਰੋ ਉਹ ਇਹਨੂੰ ਧਿਆਓ ਇਹਨੂੰ ਮੰਨੋ ਗੁਰੂ ਅਰਜਨ ਸਾਹਿਬ ਨੇ ਤੁਹਾਨੂੰ ਰਚਨਾ ਦੀ ਖਾਣ ਦਿੱਤੀ ਤੇ ਆਉਂ ਕਰਕੇ ਫਰਮਾਉਂਦੇ ਆ ਉਹ ਵੀ ਲਈ ਆ ਗੁਰਾਂ ਦੀ ਬਾਣੀ ਵੇ ਦੁੱਖਾਂ ਵਾਲਾ ਨਾਸ ਹੋ ਗਿਆ ਹੁਣ ਲਈ ਗੁਰਾਂ ਦੀ ਬਾਣੀ ਵੇ ਦੁੱਖਾਂ ਸਾਡੇ ਨਾਮਧਾਰੀ ਪੰਥ ਵਿੱਚ ਮਾਵੇ ਵਾਲੇ ਠਾਕਰ ਬੜੇ ਮਸ਼ਹੂਰ ਹੋਏ ਆ ਬੜੀ ਬੰਦਗੀ ਕੀਤੀ ਉਹਨਾਂ ਦੇ ਪਿੰਡ ਦੇ ਮੰਗਲ ਸਿੰਘ ਮਿਸਤਰੀ ਉਹ ਵੀ ਬੜੇ ਮਹਾਂਪੁਰਖ ਹੋਏ ਆ ਤੇ ਉਹਨਾਂ ਦੇ ਪਿੰਡ ਦੇ ਇੱਕ ਬੰਦਾ ਮਰ ਗਿਆ ਸੀ ਸੰਤਾਂ ਨਾਲ ਜਿੰਦਾ ਕੀਤਾ ਸੀ ਪੰਡਤ ਕੁਪਾਲ ਸਿੰਘ ਉਹਦਾ ਨਾਂ ਸੀ ਤੇ ਮਾਵੇ ਵਾਲੇ ਠਾਕਰ ਉਹਨਾਂ ਨੂੰ ਮਿਲਣ ਵਾਸਤੇ ਗਏ ਜਿਸ ਵੇਲੇ ਸਾਥ ਕੀਤੀ ਆਜੋ ਬਹਿ ਜਾਓ ਠਾਕਰ ਜੀ ਠਾਕਰ ਕਹਿੰਦੇ ਆ ਮੈਂ ਬਹਿਣ ਨਹੀਂ ਆਇਆ ਮੈਂ ਕਾਲੇ ਖੁਦਾਈ ਜਾਣਾ ਤੇ ਰੱਬ ਮੈਨੂੰ ਬਹਿਣ ਨਹੀਂ ਦਿੰਦਾ ਤੇ ਸੰਤਾਂ ਨੇ ਆਖਿਆ ਮੁੰਡਾ ਹੁਣ ਮਾਲ ਚਾਰਦਾ ਆਇਆ ਹੈ ਇਹ ਕਹਿੰਦਾ ਦਰਿਆ ਬੜਾ ਭਰਿਆ ਹੈ ਕਿੱਦਾਂ ਜਾਓਗੇ ਉਹਨਾਂ ਆਖਿਆ ਵੀ ਗੋਬਿੰਦ ਖੜਨ ਵਾਲਾ ਰਾਲਾ ਰਾਲਾ ਕੀਤੀ ਤੇ ਉਥੋਂ ਭੱਜ ਤੁਰੇ ਤੇ ਸੰਤਾਂ ਦੇ ਮਗਰੇ ਬੰਦੇ ਨੂੰ ਕੱਲਿਆ ਜਾ ਵੀ ਠਾਕਰਾਂ ਨੂੰ ਕੋਈ ਰਾਹ ਦੱਸ ਆਈ ਕੋਈ ਬੇੜੀ ਵਾਲਾ ਆਇਆ ਤੇ ਪਾਰ ਨਗਾ ਵੀ ਜਿਸ ਠਾਕਰਾਂ ਨੇ ਪਿਛਾਂ ਭੋ ਵੇਖਿਆ ਕਾਕਾ ਤੂੰ ਕਾਹਨੂੰ ਆਇਆ ਉਹਨਾਂ ਆਖਿਆ ਜੀ ਸੰਤਾਂ ਨੇ ਮੈਨੂੰ ਕੱਲਿਆ ਕੋਈ ਬੇੜੀ ਵਾਲਾ ਹੋਇਆ ਤੈਨੂੰ ਪਾਰ ਨਗਾ ਵੀ ਤੇ ਠਾਕਾ ਕਹਿੰਦੇ ਆ ਕਾਕਾ ਤੂੰ ਪਿਛਾਂ ਚਲ ਜਾ ਮੈਂ ਕਾਸਾਂ ਪਤਾਲਾਂ ਦਾ ਰਾਹ ਜਾਣਨਾ ਮੈਂ ਇੱਥੋਂ ਦਾ ਰਾਹ ਨਹੀਂ ਜਾਣਦਾ ਤੇ ਉਹ ਮੁੰਡਾ ਜਿਹੜਾ ਸੀ ਮਗਦੇ ਕੱਲਿਆ ਤੇ ਉਹਨੇ ਵੇਖਿਆ ਕਿ ਠਾਕਰ ਕਿੱਦਾਂ ਜਾਂਦਾ ਹੈ ਤੇ ਪੁਆਟਰੀ ਲਈ ਛਿੱਟ ਪਾਣੀ ਦੀ ਨਹੀਂ ਲੱਗੀ ਜ਼ਿਆਦਾ ਜ਼ਿਆਦਾ ਕੀਤੀ ਤੇ ਸੁੱਕਾ ਦਰਿਆ ਜਿਸ ਤਰ੍ਹਾਂ ਰੜੀ ਜ਼ਮੀਨ ਤੇ ਤੁਰੇ ਜਾਂਦੇ ਬੰਦੇ ਆ ਇਸ ਤਰ੍ਹਾਂ ਦਰਿਆ ਮਾਵੇ ਵਾਲੇ ਠਾਕਰ ਨੇ ਕਦੀ ਸਾਧਗੂ ਪ੍ਰਤਾਪ ਸਿੰਘ ਨੂੰ ਇੱਕ ਦਿਨ ਟਾਈਮ ਬਣਿਆ ਇਹ ਨਹੀਂ ਮੇਰੇ ਚ ਦਿੱਦੀ ਸਿੱਧੀ ਆ ਗਈ ਇਹ ਅੱਗ ਮੈਨੂੰ ਸਾੜਦੀ ਨਹੀਂ ਪਾਣੀ ਮੈਨੂੰ ਡੋਬਦਾ ਨਹੀਂ ਮੈਨੂੰ ਗੁਰੂ ਦੀ ਕੀ ਲੋੜ ਆ ਥਾ ਟੇਕੇ ਤੇ ਨੋਸੇ ਲੰਮਾ ਪੈ ਜੇ ਇਹ ਗੱਲ ਆਖੇ ਅੱਜ ਕੇਸਰ ਕਿਲੀ ਮੂਆ ਗੁਰੂ ਪ੍ਰਤਾਪ ਸਿੰਘ ਹੁਆ 2 ਘੰਟੇ 3 ਘੰਟੇ ਮੱਥੇ ਹੀ ਟੇਕਦਾ ਰਿਆ ਕਿਸੇ ਨੂੰ ਮੱਥਾ ਨਹੀਂ ਸੀ ਟੇਕਣ ਦਿੰਦਾ ਤੇ ਜਿਸ ਉਹ ਦੀਵਾਨ ਦੇ ਵਾਂਗੂ ਮਸਤ ਮਿਟਲੀ ਸੰਭਾਲੀ ਉਹ ਪਿੰਡ ਦੇ ਮੰਗਲ ਸਿੰਘ ਮਿਸਤਰੀ ਕਹਿਣ ਲੱਗੇ ਠਾਕਰ ਜੀ ਉਹ ਤੁਸੀਂ ਤੇ ਕਦੀ ਸਾਧੂ ਪ੍ਰਤਾਪ ਸਿੰਘ ਨੂੰ ਮੱਥਾ ਨਹੀਂ ਟੇਕਿਆ ਅੱਜ ਟੇਕਿਆ ਤੇ ਹੱਦ ਕਰ ਦਿੱਤੀ ਏ ਤਾਂ ਕਹਿੰਦੇ ਮੈਂ ਸੱਚ ਦੱਸਾਂ ਕਿ ਮੈਂ ਹੁਣ ਮਰ ਕੇ ਹੁਣ ਚੜ੍ਹਾਈ ਕਰ ਜਾਣੀ ਹੈ ਹੁਣ ਮੈਂ ਤੇ ਮੈਂ ਦਰਗਾਹ ਵਿੱਚ ਗਿਆ ਸਾਂ ਮੈਂ ਆਖਿਆ ਵੀ ਜਾ ਕੇ ਵੇਖੀਏ ਅਸੀਂ ਪਹਿਲਾਂ ਜਗ੍ਹਾ ਤੇ ਵੇਖ ਕੇ ਆਈਏ ਜਦੋਂ ਮੈਂ ਗਿਆ ਤੇ ਦਰਗਾਹ ਦੇ ਦਰਵਾਜ਼ੇ ਬੰਦ ਹੋ ਗਏ ਮੈਂ ਆਖਿਆ ਠਾਕਰ ਆਇਆ ਦਰਵਾਜ਼ੇ ਕਿਉਂ ਬੰਦ ਹੋ ਗਏ ਆ ਉਹਨੇ ਆਖਿਆ ਠਾਕਰ ਤੇ ਆਇਆ ਉਹਨੇ ਵੇੜੇ ਦੇ ਮਾਲਕ ਸਾਧੂ ਪ੍ਰਤਾਪ ਸਿੰਘ ਨੂੰ ਮੱਥਾ ਨਹੀਂ ਟੇਕਿਆ ਜਾ ਪਹਿਲਾਂ ਮੱਥਾ ਟੇਕਿਆ ਫਿਰ ਤੈਨੂੰ ਦਰਗਾਹ ਵਿੱਚ ਵੜਨ ਮਿਲਦਾ ਸੋ ਮੇਰੇ ਕਹਿਣ ਦਾ ਪਾਸ ਸਜਣੋ ਸਾਧ ਸਾਧ ਆ ਗੁਰੂ ਗੁਰੂ ਹੀ ਆ ਸਾਹਿਬ ਕਹਿੰਦੇ ਆ ਸੱਜਣਾ ਮਾਰਿਆ ਜਾਏਗਾ ਜੇ ਤੂੰ ਵੱਖਰਾ ਡਿਮ ਜਗਾ ਲਿਆ ਨਾ ਤੇਰਾ ਮੁੱਲ ਜਿਹੜਾ ਦਵਾਨੀ ਨਹੀਂ ਜੇ ਪੈਣਾ ਗੱਜ ਕੇ ਆਖੋ ਤਨ ਸਾਧ ਗੁਰੂ ਰਾਮ ਸਿੰਘ ਅਠਵੇਂ ਗੁਰੂ ਹਰਕ੍ਰਿਸ਼ਨ ਜੀ ਜਦੋਂ ਦਿੱਲੀ ਵਿੱਚ ਗਏ ਤੇ ਉਹਨਾਂ ਦੇ ਭਰਾ ਰਾਮ ਰਾਏ ਵੀ ਗਏ ਸਨ ਨਾਲ ਤੇ ਦਿੱਲੀ ਵਿੱਚ ਬਿਮਾਰੀ ਬੜੀ ਪਈ ਸੀ ਡਾਕੀ ਦੀ ਤੇ ਰਾਮ ਰਾਏ ਅੱਗੇ ਜਾ ਕੇ ਦਿੱਲੀ ਵਾਲਿਆਂ ਨੇ ਅਰਜ਼ ਕੀਤੀ ਕਿਰਪਾ ਕਰੋ ਤਾਂ ਰਾਮਦਾਈ ਨੇ ਆਖਿਆ ਮੇਰੇ ਚਣੋਂ ਧੋ ਕੇ ਲੈ ਜਾਓ ਜਿਹੜਾ ਮੇਰਾ ਚਣੋਂ ਧੋ ਕੇ ਲੈ ਜਾਏਗਾ ਮੇਰੇ ਚਣੋਂ ਧੋ ਕੇ ਪੀਏਗਾ ਉਹਦੀ ਬਿਮਾਰੀ ਹਟ ਜੂ ਤੇ ਦੁਨੀਆ ਹਮ ਹਮਾ ਕੇ ਇਕੱਠੀ ਹੋਈ ਜਿਹੜਾ ਆਵੇ ਚਣੋਂ ਧੋ ਕੇ ਲੈ ਜੇ ਬਿਮਾਰ ਉਤੇ ਛਿੜਕੇ ਕੇ ਪਰ ਕੋਈ ਫਰਕ ਨਾ ਪਏ ਫਿਰ ਮੌਕਿਆਂ ਦੇ ਮਾਲਕ ਆ ਗਏ 8ਵੇਂ ਗੁਰੂ ਹਰਕ੍ਰਿਸ਼ਨ ਜੀ ਉਹਨਾਂ ਅੱਗੇ ਜਾ ਕੇ ਦਿੱਲੀ ਵਾਲਿਆਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਅਸੀਂ ਤੁਹਾਡੇ ਭਰਾ ਕੋਲ ਗਏ ਸਾਂ ਪਰ ਉਹਨਾਂ ਨੇ ਕਿਰਪਾ ਕੀਤੀ ਏ ਪਰ ਉਹਨਾਂ ਤੋਂ ਪੂਰੀ ਨਹੀਂ ਹੋਈ ਕੀ ਕੀਤਾ ਸੀ ਉਹਨਾਂ ਉਹਨਾਂ ਆਖਿਆ ਜੀ ਮੇਰੇ ਚਰਨ ਧੋ ਕੇ ਲੈ ਜਾਓ ਜਿਹੜਾ ਮੇਰਾ ਚਰਨ ਧੋ ਕੇ ਲੈ ਜਾਏਗਾ ਉਹਦੀ ਬਿਮਾਰੀ ਹਟ ਜਾਏਗੀ ਤਾਂ ਸੱਚੇ ਪਾਤਸ਼ਾਹ ਕਹਿਣ ਲੱਗੇ ਚਰਨ ਧੋਣ ਲੱਗਿਆ ਕੋਈ ਦੇਰ ਲੱਗਦੀ ਏ ਆ ਬੰਗਲਾ ਸਾਹਿਬ ਗੁਰਦੁਆਰਾ ਇੱਥੇ ਇੱਕ ਛੋਟਾ ਜਿਹਾ ਚਬਚਾ ਬਣਾ ਦਿਓ ਮੈਂ ਇੱਥੇ ਚਰਨ ਪਾ ਦੇਣਾ ਜਿਹੜਾ ਇੱਥੋਂ ਇਸ਼ਨਾਨ ਕਰ ਲੇਗਾ ਉਹਦੀ ਬਿਮਾਰੀ ਹਟ ਜੂ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਸਾਧ ਸੰਗਤ ਨੇ ਉੱਥੇ ਚਬਚਾ ਬਣਾਇਆ ਤੇ ਜਿਸੋ ਜਲ ਪਾਇਆ ਤੇ ਸੱਚੇ ਪਾਤਸ਼ਾਹ ਨੇ ਜਿਸੋ ਚਰਨ ਪਾਇਆ ਜਿਹੜਾ ਇਸ਼ਨਾਨ ਕਰੇ ਉਹਦੀ ਬਿਮਾਰੀ ਹਟ ਜੇ ਤੇ ਦਾਮ ਰਾਏ ਦੇ ਮਨ 'ਚ ਗਲਿਆਨਤਾ ਆਈ ਹੈ ਤੇ ਮਾਤਾ ਦਾ ਹੀ ਮਾਲ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਪਰਦੇਸ ਗਏ ਆ ਰੰਗੂਨ ਮੰਗਲੇ ਵਿੱਚ ਤੇ ਨਾਨੂ ਸਿੰਘ ਨੂੰ ਕਹਿੰਦੇ ਆ ਨਾਨੂ ਸਿਆ ਜਿਹੜੀ ਚੀਜ਼ ਤੈਨੂੰ ਰਾਤ ਵਿਖਾਲੀ ਦਿੱਤੀ ਨਾ ਤੂੰ ਮੈਨੂੰ ਦੱਸੀ ਜੇ ਮੈਨੂੰ ਵਿਖਾਲੀ ਦਿੱਤੀ ਤੇ ਤੈਨੂੰ ਮੈਂ ਦੱਸੂ ਤੇ ਨਾਨੂ ਸਿੰਘ ਟਾਪੂ ਦੇ ਮਗਰ ਗਿਆ ਤੇ ਦੋ ਬਡੂਕ ਜੇ ਸਰੀਰ ਆ ਇੱਕ ਬੰਦੇ ਨੂੰ ਵਾਸਾਂ ਨਾਲ ਕੁੱਟਣ ਦੇ ਤੇ ਨਾਨੂ ਸਿੰਘ ਕਹਿੰਦਾ ਇਹਨੂੰ ਮਾਰ ਦੇ ਕਿਉਂ ਜੇ ਕੌਣ ਆ ਉਹਨੇ ਆਖਿਆ ਇਹ ਉਠਵੇਂ ਗੁਰੂ ਹਰਿਕ੍ਰਿਸ਼ਨ ਦਾ ਭਰਾ ਆਮ ਰਾਏ ਆ ਉਹ ਗੁਰੂ ਦੇ ਭਰਾ ਨੂੰ ਮਾਰਦੇ ਕਿਉਂ ਜੇ ਉਹਨਾਂ ਆਖਿਆ ਦਿੱਲੀ ਵਿੱਚ ਬਿਮਾਰੀ ਬੜੀ ਪਈ ਸੀ ਤੇ ਇਹਨੇ ਆਖਿਆ ਸੀਗਾ ਮਾਤਾ ਦਾ ਮਾਲ ਤੇ ਮੇਰੇ ਚਰਨ ਧੋ ਕੇ ਲੈ ਜਾਓ ਤੇ ਇਹਦੇ ਕਿਰਪਾ ਕੀਤੀ ਸੀ ਤੇ ਇਹਦੇ ਕੋ ਕਿਰਪਾ ਪੂਰੀ ਨਹੀਂ ਸੀ ਹੋਈ ਤੇ ਮੌਕਿਆਂ ਦੇ ਮਾਲ ਇਕੱਠੇ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਰਪਾ ਕੀਤੀ ਇਹਦੇ ਮਨ ਵਿੱਚ ਗਲਿਆਨਤਾ ਆਈ ਹੈ ਤੇ ਮਾਤਾ ਦਾ ਹੀ ਮਾਲ ਇਹਨੇ ਲਬਜ ਦੇ ਨਾਲ ਇਹ ਰਾਮ ਰਾਏ ਆ ਇਹਨੂੰ ਮਾਲ ਪੈਣ ਦੀ ਹੋਈ ਆ ਉਹਨੇ ਆਖਿਆ ਕਦੋਂ ਤੱਕ ਪੈਣੀ ਆ ਉਹਨੇ ਆਖਿਆ ਵੀ ਸਾਨੂੰ ਪਤਾ ਨਹੀਂ ਕਦੋਂ ਤੱਕ ਪੈਣੀ ਸੋ ਮੇਰੇ ਕਹਿੰਦਾ ਪਾਸ ਸਜਣੋ ਸਕਾ ਭਲਾ ਗੁਰੂ ਦਾ ਉਹਦੀ ਇਹ ਹਾਲਤ ਹੋਣ ਡਈ ਆ ਉਹ ਜਿਹੜੇ ਅਸੀਂ ਮੁਕਦਮੇ ਕਰਦੇ ਆ ਗੁਰੂ ਤੇ ਜਿਹੜੇ ਅਸੀਂ ਕੇਸ ਕਰਦੇ ਆ ਉਹ ਅਸੀਂ ਕਿਹੜੇ ਖੂਚ ਜਾ ਕੇ ਡਿਗਾਂਗੇ ਨਿੰਦਾ ਕਰੇ ਜੋ ਸਤਗੁਰ ਪੂਰੇ ਕੀ ਸਾਹਿਬ ਕਹਿੰਦੇ ਆ ਜਿਹੜਾ ਸਤਗੁਰ ਦੀ ਨਿੰਦਿਆ ਕਰਦਾ ਨਿੰਦਿਆ ਕਰੇ ਜੋ ਸਤਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋ ਓਏ ਉਹਦੀ ਕੂਕ ਫਰਿਆਦ ਕੋਈ ਨਾ ਸੁਣੇ ਔਖਾ ਹੋਏ ਹੋਏ ਰੋਇਆ ਸਕਾ ਭਲਾ ਸੀ ਉਹਨੇ ਇਹਨਾਂ ਲਫ਼ਜ਼ ਆਖਿਆ ਸੀ ਮਾਤਾ ਦਾ ਮਾਲ ਉਹਦਾ ਕੀ ਹਾਲ ਤੇ ਸਾਡਾ ਕੀ ਹਾਲ ਹੋਏਗਾ ਉਹ ਮੂੰਹ ਹੁੰਦੇ ਤੇ ਦਗਾ ਵਿੱਚ ਕਾਲਾ ਵੀ ਨਿੰਦਕਾਂ ਬੰਦਿਆਂ ਦਾ ਹੋਏਗਾ ਮੁੰਦਿਆਂ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਅੰਗਦੇ ਬਾਦਸ਼ਾਹ ਦੇ ਅੱਗੇ ਪੇਸ਼ ਹੋਏ ਤੇ ਬਾਦਸ਼ਾਹ ਨੇ ਆਖਿਆ ਸਿੱਖੋ ਤੁਹਾਡਾ ਗੁਰੂ ਰਹਿੰਦਾ ਕਿੱਥੇ ਆ ਉਹਨੇ ਆਖਿਆ ਸਾਡੇ ਗੁਰੂ ਦੇ ਸਾਦੇ ਹੀ ਥਾਂ ਨੇ ਗੁਰਦਾਤਾ ਸਮਰੱਥ ਗੁਰ ਜੋ ਸਮੇਂ ਦੇ ਆ ਸਮਾਏ ਸਾਰੀ ਸ੍ਰਿਸ਼ਟੀ ਉਹਦੀ ਆ ਉਹਨੇ ਆਖਿਆ ਇਸ ਵਕਤ ਤੁਸੀਂ ਮੈਨੂੰ ਵਿਖਾ ਸਕਦੇ ਹੋ ਉਹਨੇ ਆਖਿਆ ਵਿਖਾ ਸਕਦੇ ਆ ਕਿੱਥੇ ਆ ਉਹਨੇ ਆਖਿਆ ਤੇਰੇ ਤੇ ਸਾਡੇ ਵਿਚਕਾਰ ਖਲੋਤਾ ਉਹਨੇ ਆਖਿਆ ਮੈਨੂੰ ਨਹੀਂ ਵੇਖਦਾ ਉਹਨੇ ਆਖਿਆ ਵੇਖਣ ਵਾਲੀ ਤੇਰੀ ਅੱਖ ਹੀ ਨਹੀਂ ਇਸ ਕਰਕੇ ਸਾਹਿਬ ਕਹਿੰਦੇ ਆ ਸਜਣਾ ਇੱਕ ਤੇ ਸਿੱਖ ਜਿਹੜਾ ਬਣਿਆ ਹੀ ਨਹੀਂ ਉਹਦਾ ਤੇ ਕੰਮ ਹੀ ਬੜਿਆ ਤੇ ਇੱਕ ਜਿਹੜਾ ਬਣ ਕੇ ਟੁੱਟ ਜਾਵੇ ਉਹਦਾ ਕੀ ਹਾਲ ਆ ਤੇ ਗੁਰੂ ਅਰਜਨ ਸਾਹਿਬ ਬਾਣੀ ਵਿੱਚ ਕਥਨ ਕਰਦੇ ਆ ਸਤਗੁਰ ਤੇ ਜੋ ਮੋ ਫੇਰੇ ਭਰਮ ਦੇ ਨਾਟਕਨ ਓਏ ਉਹਨੂੰ ਤਰਤੇ ਅਸਮਾਨ ਦਾ ਚਾਲੀ ਵਿੱਚ ਵਿਸ਼ਟਾ ਪਹਿਚਾਨ ਪਛਾਨ ਦਸਮ ਪਾਤਸ਼ਾਹ ਮੁਕਸਰ ਦੀ ਲੜਾਈ ਵਿੱਚ ਗਏ ਸਾਰੇ ਸਿੱਖ ਜਿਹੜੇ ਸ਼ਹੀਦ ਹੋ ਗਏ ਤੇ ਮਾਂ ਸਿੰਘ ਸੈਂਕਦਾ ਸੀ ਸੱਚੇ ਪਾਤਸ਼ਾਹ ਮਾਂ ਸਿੰਘ ਕੋ ਚਲੇ ਗਏ ਤੇ ਸਿਰ ਪਾਟ ਉਤੇ ਰੱਖ ਕੇ ਆਖਿਆ ਮਾਂ ਸਿਆ ਦੱਸ ਕੋਈ ਮੰਗ ਹੈਗੀ ਊ ਤੈਨੂੰ ਜਿੰਦਾ ਕਰ ਦਈਏ ਨਾ ਸੱਚੇ ਪਾਤਸ਼ਾਹ ਹੁਣ ਜਿਉਂਦੀ ਕੋਈ ਲੋੜ ਨਹੀਂ ਤੇਰਾ ਦਰਸ਼ਨ ਹੋ ਗਿਆ ਦੱਸ ਕੋਈ ਮੰਗ ਹੈਗੀ ਊ ਮੰਗ ਕਹਿ ਲਗਾ ਸੱਚੇ ਪਾਤਸ਼ਾਹ ਮੇਰੇ ਤੋਂ ਪਹਿਲਾਂ ਜਿਹੜੇ ਸਿੱਖ ਚੜ੍ਹਾਈ ਕਰ ਗਏ ਨੇ ਨਾ ਜਿਹੜੇ ਆਪ ਜੀ ਨੂੰ ਬਦਾਵਾ ਲੈ ਕੇ ਦੇ ਗਏ ਸਨ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਤੇ ਉਹਨਾਂ ਨੂੰ ਦਰਗਾਹ ਵਿੱਚ ਵੜਨਾ ਨਹੀਂ ਮਿਲਦਾ ਉਥੋਂ ਮੈਨੂੰ ਦਵਾਈਆਂ ਦਿੰਦੇ ਨੇ ਮਾਂ ਸਿਆਂ ਬਦਾਵਾ ਪੜਵਾ ਸਾਨੂੰ ਅੰਦਰ ਨਹੀਂ ਵੜਨਾ ਮਿਲਦਾ ਤੇ ਮਾਂ ਸਿੰਘ ਨੇ ਉੱਥੇ ਫਿਰ ਬਦਾਵਾ ਪੜਵਾਇਆ ਬਦਾਵਾ ਤੇ ਜਿਹੜਾ ਦਸਵੇਂ ਪਾਤਸ਼ਾਹ ਨੂੰ ਦੇ ਗਏ ਸਨ ਨੌ ਗੁਰੂਆਂ ਨੂੰ ਸੀ ਨਹੀਂ ਦਿੱਤਾ ਨੌ ਹੀ ਗੁਰੂ ਅੰਦਰ ਵਾੜ ਲੈਂਦੇ ਸਾਹਿਬ ਕਹਿੰਦੇ ਆ ਨਾ ਬਈ ਉਹ ਜਿਹੜਾ ਮੌਕੇ ਦੇ ਮਾਲਕ ਤੋਂ ਜਿਹੜਾ ਹਾਜ਼ਰ ਗੁਰੂ ਤੋਂ ਵਿਛੜ ਗਿਆ ਉਹ ਸਾਰਿਆਂ ਤੋਂ ਵਿਛੜ ਗਿਆ ਹੁੰਦੇ ਪ੍ਰਦਖ ਗੁਰੂ ਜੋ ਵਿਛੜੇ ਕੇ ਦਾ ਢੋਈ ਨਹੀਂ ਜਿਹੜਾ ਹਾਜ਼ਰ ਗੁਰੂ ਤੋਂ ਵਿਛੜ ਗਿਆ ਸਜਣਾ ਉਹ ਸਾਰਿਆਂ ਤੋਂ ਵਿਛੜ ਜਾਂਦਾ ਆ ਇਸ ਕਰਕੇ ਸਾਹਿਬ ਕਹਿੰਦੇ ਆ ਕਿ ਸਜਣਾ ਤੂੰ ਵੀ ਸਤਿਗੁਰ ਦੇ ਚਰਨਾਂ ਵਿੱਚ ਆ ਸਤਿਗੁਰ ਦੇ ਚਰਨਾਂ ਵਿੱਚ ਹੀ ਤੈਨੂੰ ਸੁਖ ਪ੍ਰਾਪਤ ਹੋ ਸਕਦਾ ਆ ਤੇ ਐਂ ਕਰਕੇ ਫਰਮਾਉਂਦੇ ਆ ਟੋਟਣਾ ਗੁਲਾਮ ਨਾਲੋਂ ਜਾਈ ਵੀ ਦੁਨੀਆ ਚ ਲੋਲ ਜਾਏਗਾ ਟੋਟਣਾ ਗੁਲਾਮ ਨਾਲੋਂ ਜਾਈ ਵੀ ਦੁਨੀਆ ਚ ਲੋਲ ਜਾਏਗਾ ਕੇ ਖੇਮਾ ਦਾ ਜਾਜ ਕੀਆਂ ਸਤਿ ਸ੍ਰੀ ਅਕਾਲ